ਬੱਬਾ ਬਿੰਦੇ ਬਿੰਦ ਮਿਲਾਵਾ ਬਿੰਦੇ ਬਿੰਦਨ ਵਿਚਰਨ ਪਾਵਾ ਬੰਦੋ ਹੋਏ ਬੰਦੋ ਹੋਏ ਬੰਦਗੀ ਲਗਹਿ ਬੰਦਕ ਹੋਏ ਬੰਦ ਸੁਧ ਲਹਿ ਲਹਿ ਬਿੰਦੇ ਬਿੰਦੇ ਬਿੰਦੇ ਬਿੰਦਨ ਵਿਚਰਨ ਪਾਵਾ ਬੱਬਾ ਬਿੰਦੇ ਬਿੰਦ ਮਿਲਾਵਾ ਜਦ ਇੱਕ ਬੂਦ ਜਿਵੇਂ ਇੱਕ ਬੂਦ ਦੂਜੀ ਬੂਦ ਵਿੱਚ ਮਿਲ ਜਾਂਦੀ ਹੈ ਫਿਰ ਉਹ ਆਪਣੇ ਆਪ ਪਿੱਛੇ ਢੀ ਸਕਦੀ ਅੱਡ ਢੀ ਹੋ ਸਕਦੀ ਬਿੱਦੇ ਬਿੰਦਨ ਵਿਛੜਨ ਪਾਵਾ ਕੋਈ ਭਾਵੇਂ ਉਹਨੂੰ ਅੱਡ ਕਰ ਦੇਵੇ ਆਪਣੇ ਆਪ ਨਹੀਂ ਅੱਡ ਹੋ ਸਕਦੀ ਦੋ ਬੂਦਾ ਪਾਣੀ ਦੀ ਅਰੇ ਜੇ ਇਕੱਠੀ ਕਰ ਲਈਏ ਤਾਂ ਅਪ ਇੱਕ ਹੋ ਜਾਂਦੀ ਹੈ ਬੂਦ ਤੋਂ ਬੂਦ ਵੱਖਰੀ ਹੋ ਸਕਦੀ ਬੱਬਾ ਬਿੰਦੇ ਬਿੰਦ ਬਲਾਵਾ ਬਿੰਦੇ ਬਿੰਦ ਬਿੰਦ ਹੈ ਬਿੰਦ ਨੂੰ ਵਿਛੜਨ ਪਾਉ ਨਹੀਂ ਵਿਛੜ ਸਕਦੇ ਬੰਦੋ ਹੋਏ ਬੰਦੋ ਹੋਏ ਬੰਦਗੀ ਕਹੇ ਬੰਦਾ ਉਹਨੂੰ ਕਹਿੰਦੇ ਨੇ ਜੇ ਬੰਦਗੀ ਬੰਦਗੀ ਕੀ ਹੁੰਦੀ ਬੰਦਗੀ ਭਗਤੀ ਦੀ ਹੁੰਦੀ ਹੈ ਗਏ ਬੰਦੇ ਉੱਤੇ ਪਵਨਤੀ ਲਾਉਣੀ ਸੰਤੋਖ ਰਹਿਣਾ ਸੰਤੋਖ ਰਹਿਣਾ ਗਈ ਹੈ ਬੰਦੇ ਬੰਦਗੀ ਇਖਤਿਆਰ ਹੈ ਇਖਤਿਆਰ ਕਰਦੀ ਹੈ ਬੰਦਗੀ ਪਾੜੇ ਵਿੱਚ ਰਹਿਣਾ ਬੰਦਗੀ ਹੈ ਹੋਰ ਬੰਦਗੀ ਕੁਝ ਨਹੀਂ ਹੈ ਇਹਦਾ ਮਤਲਬ ਹੈ ਭਗਤੀ ਪਾੜੇ 'ਚ ਰਹਿਣ ਦਾ ਰੋਹ ਹੈ ਬਾਲਾ ਫੇਰ ਦੀ ਭਗਤੀ ਰਹੀ ਹੈ ਵੈਰੂ ਵੈਰੂ ਕਰਦੇ ਭਗਤੀ ਨਹੀਂ ਹੈ ਗੁਰਬਾਣੀ ਪੜ੍ਹਨਾ ਭਗਤੀ ਨਹੀਂ ਹੈ ਗੁਰਬਾਣੀ ਨੂੰ ਸਮਝ ਕੇ ਲਾਗੂ ਕਰਨਾ ਆਪਣੇ ਆਪ ਤੇ ਭਗਤੀ ਕਾਨੂੰਨ ਨੂੰ ਜਾਣ ਲੈਣਾ ਭਗਤੀ ਨਹੀਂ ਹੈ ਸਰਕਾਰ ਦੀ ਭਗਤੀ ਦੇਸ਼ ਭਗਤੀ ਕਾਨੂੰਨ ਦੇ ਅਨੁਸਾਰ ਚੱਲਣਾ ਭਗਤੀ ਬਾਣੀ ਪੜ ਲਈ ਬਾਣੀ ਸਮਝ ਲਈ ਉਹਦੇ ਅਨੁਸਾਰ ਅਸੀਂ ਚੱਲਣਾ ਜੀਵਨ ਸਾਡਾ ਹੈ ਨਹੀਂ ਫਿਰ ਭਗਤੀ ਕਰਦੀ ਹੈ ਗੁਰਬਾਣੀ ਪੜ੍ਹਨੀ ਕੋਈ ਭਗਤੀ ਨਹੀਂ ਹੈ ਭਗਤੀ ਕਰਦੀ ਤਾਂ ਵਿਧੀ ਹੈ ਬਾਣੀ ਗੁਰਬਾਣੀ ਕਰਦੀ ਤਾਂ ਵਿਧੀ ਦੱਸਦੀ ਹੈ ਵਿਧੀ ਨੂੰ ਅਖਤਿਆਰ ਕਰੀ ਲੈਣ ਅਡਾਪਟ ਕਰਨੇ ਨੂੰ ਵਿਧੀ ਨੂੰ ਅਡਾਪਟ ਕਰਨਾ ਭਗਤੀ ਹੈ ਨਾ ਕਿ ਗੁਰਬਾਣੀ ਪੜ੍ਹਨਾ ਬਹਿਸ ਭਗਤੀ ਹੈ ਗੁਰਬਾਣੀ ਨੂੰ ਸਮਝਣਾ ਵੀ ਭਗਤੀ ਨਹੀਂ ਹੈ ਮੰਨਣਾ ਭਗਤੀ ਹੈ ਬੰਦੇ ਕੀ ਗੱਤ ਕਹੀ ਰਜਾਇਆ ਪੜੇ ਸੁਣੇ ਕਿਆ ਹੋਈ ਜੇ ਸਹਿਜ ਨੂੰ ਮਿਲਿਆ ਸੋਈ ਸਹਿਜ ਮਿਲਦਾ ਬੰਦੇ ਤੋਂ ਸਹਿਜ ਦਾ ਮਤਲਬ ਹੈ ਸਹਿਜ ਮਿਲਦਾ ਪਾਣਾ ਬੰਦਣ ਤੋਂ ਪਾਣਾ ਮੰਨ ਕੇ ਮਨ ਟਿਕਦਾ ਪਰ ਨੂੰ ਨਹੀਂ ਟਿਕਦਾ ਜਦ ਸਹਿਜ ਨੂੰ ਮਿਲਿਆ ਸੋਈ ਹੈ ਨਾ ਪੜੇ ਸੁਣੇ ਕਿਆ ਹੋਈ ਜੇ ਸਹਿਜ ਨੂੰ ਮਿਲਿਆ ਸੋਈ ਸਹਿਜ ਦਾ ਮਤਲਬ ਬੁੱਧਾ ਤੇ ਹਟ ਗਿਆ ਨਹੀਂ ਮਨ ਕਾਲ ਟਿਕਦਾ ਮਨ ਟਿਕਦਾ ਪਾਣਾ ਮੰਨੇ ਤੋਂ ਜਦ ਮਨ ਨਹੀਂ ਨਾ ਖੜਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਨੁਕਸਾਨ ਹੋ ਜਾਂਦਾ ਹੈ ਕੋਈ ਕਰਦਾ ਆ ਪ੍ਰੇਮ ਜਿਹੜਾ ਹੁੰਦਾ ਬਹੁਤ ਨਜ਼ਦੀਕੀ ਉਹ ਨਹੀਂ ਰਹਿੰਦਾ ਵਿਛੜ ਜਾਂਦਾ ਮਨ ਨਹੀਂ ਫਿਰ ਖੜਦਾ ਉੱਥੇ ਕੀ ਆਉਂਦਾ ਭਾਣਾ ਬੰਨੂ ਭਾਈ ਹੋਰ ਕੋਈ ਉੱਥੇ ਇਲਾਜ ਨਹੀਂ ਬਗੈਰ ਭਾਣਾ ਬੰਦੇ ਤੇ ਬਾਣੀ ਉਹਨੂੰ ਨਹੀਂ ਸੁਣਾਉਂਦੇ ਪਾਣੀ ਸੁਣੂ ਦਾ ਤੇ ਵਿਅਰਥਕ ਕੌਣ ਸੁਣੂਗਾ ਪਾਣੀ ਬੰਦਾ ਦਾ ਖੜਦਾ ਨਹੀਂ ਉਹਦਾ ਕਦੇ ਜੀ ਕਰਦਾ ਉਹਨੂੰ ਫਿਰ ਉਹ ਗੱਲ ਦੱਸਦੇ ਨੇ ਜਿਹੜੀ ਸਿਰੇ ਦੀ ਹੋਵੇ ਪਾਣਾ ਮਨ ਇਹਦਾ ਉਹਨੇ ਸਿਰੇ ਦੀ ਗੱਲ ਪਾਣਾ ਬੰਨ ਪਾਣਾ ਬੰਨਣਾ ਬੰਦਗੀ ਹੈ ਬੰਦਗੀ ਗਹਿ ਲਫ਼ਜ਼ ਲਿਖਿਆ ਬੰਦਗੀ ਕਰੇ ਨਹੀਂ ਲਿਖਿਆ ਹਾਂ ਬੰਦਗੀ ਗਹਿ ਉਥੇ ਇਖਤਿਆਰ ਲਿਖਿਆ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਜ਼ ਕਰੇ ਪਿਆਰ ਸਾਹਿਬ ਗੁੱਸੇ ਰਹੇ ਤੇਰੇ ਨਾਲ ਚਾਹੇ ਨਾਲ ਪਿਆਰ ਕਰੇ ਪਰ ਤੂੰ ਉਹਦੇ ਭਾੜੇ ਚੱਲ ਤੂੰ ਸਾਹਿਬ ਦੇ ਭਾੜੇ ਚੱਲ ਉਹ ਕੀ ਉਹਦਾ ਚਾਹੇ ਗੁੱਸੇ ਹੈ ਚਾਹੇ ਨਾ ਗੁੱਸੇ ਤੂੰ ਉਹਦੇ ਭਾੜੇ ਚੱਲ ਗੁਰ ਕੇ ਭਾੜੇ ਚੱਲ ਕਹਿੰਦਾ ਮਨ ਮੇਰੇ ਗੁਰ ਕੇ ਭਾੜੇ ਚੱਲ ਮੁੜ ਕੇ ਭਾਣੇ ਚੱਲਣਾ ਹੀ ਬਦਗੀ ਹੈ ਔਰ ਇਹੀ ਭਗਤੀ ਹੈ ਗੁਰਬਾਣੀ ਪੜ੍ਹਨਾ ਭਗਤੀ ਨਹੀਂ ਪੰਜ ਬਾਣੀਆਂ ਦਾ ਪਾਠ ਕਰਨਾ ਕੋਈ ਭਗਤੀ ਨਹੀਂ ਉਹ ਤਾਂ ਭਗਤੀ ਨੂੰ ਬੁੱਝਣਾ ਸਮਝਣਾ ਵੀ ਭਗਤੀ ਕਰਦੀ ਕੀ ਹੈ ਪੰਜ ਬਾਣੀਆਂ ਚੋਂ ਤਾਂ ਪਤਾ ਲੱਗਣਾ ਵੀ ਕਰਨਾ ਕੀ ਹੈ ਕਰਨਾ ਭਾਣੇ ਚੱਲਣਾ ਬਾਣੀ ਨੇ ਕਿਹਾ ਜਿਉਂ ਤੂੰ ਚਲਾਇਆ ਤੇ ਫਿਰ ਚੱਲਣਾ ਸੋਭੀ ਹੋਰ ਕਾ ਜਾਣੋ ਗੁਣ ਤੇਰੇ ਜਿਉਂ ਤੂੰ ਚਲਾਇਆ ਤਵੇਂ ਚੱਲਣਾ ਜਿੰਨਾ ਮਾਰਗ ਪਾਵੇ ਮਾਰਗ ਵੀ ਆਪਣੀ ਮਰਜ਼ੀ ਦਾ ਨਹੀਂ ਪਰ ਅਸੀਂ ਆਪਣੀ ਮਰਜ਼ੀ ਦੇ ਮਾਰਗ ਬਣਾਏ ਹੋਏ ਨੇ ਮਰਜ਼ੀ ਦੇ ਮਾਰਗ ਕਿਹੜੇ ਜੋ ਬਰਿਆਦਾ ਮਰਜ਼ੀ ਦਾ ਮਾਰਗ ਹੈ ਰਹਿਤ ਮਰਜ਼ੀ ਦਾ ਮਾਰਗ ਨਹੀਂ ਹੈ ਬਰਿਆਦਾ ਮਰਜ਼ੀ ਦਾ ਮਾਰਗ ਹੈ ਬਰਿਆਦਾ ਜਾ ਕੇ ਮਰਜ਼ੀ ਆਪਣੀ ਆਪਣੀ ਜੀ ਸਾਡੀ ਬਰਿਆਦਾ ਇਹ ਹੈ ਵਰਜੀ ਹੋ ਬੰਦਾ ਹੋਏ ਬੰਦਗੀ ਕਹੇ ਬੰਦਾ ਹੀ ਤਾਂ ਹੈ ਜੇ ਬੰਦਗੀ ਕਹੇ ਜੇ ਬੰਦੇ ਉੱਤੇ ਪਾਬੰਦੀ ਨਹੀਂ ਲਾਉਂਦਾ ਜੇ ਸੰਤੋਖ ਚ ਨਹੀਂ ਰਹਿੰਦਾ ਉਹ ਬੰਦਾ ਹੀ ਨਹੀਂ ਪਸ਼ੂ ਹੈ ਉਹ ਫਿਰ ਪਸ਼ੂ ਹੈ ਬੰਦਾ ਆਦਮੀ ਨੂੰ ਕਹਿੰਦੇ ਨੇ ਫਿਰ ਆਦਮੀ ਹੁੰਦਾ ਹੋਇਆ ਵੀ ਪਸ਼ੂ ਹੈ ਗਏ ਤਾਂ ਪਕੜੇ ਪਕੜੇ ਜੋ ਦਸੀਏ ਗੱਲ ਨੂੰ ਪਕੜੇ ਉਹਨੂੰ ਬੰਦੇ ਡੜ ਕਰੇ ਡੜ ਕਰਕੇ ਬੰਦੇ ਮਜ਼ਬੂਤੀ ਨਾਲ ਪਕੜ ਕੇ ਰੱਖੇ ਮਨ ਨੂੰ ਬਣਾਵੇ ਮਜ਼ਬੂਤੀ ਨਾਲ ਜੇ ਬੰਦਗੀ ਗਏ ਫੇਰ ਕੀ ਹੁੰਦਾ ਬੰਦਕ ਹੋਏ ਬੰਦ ਸੁਧ ਲਹਿ ਬੰਦਕ ਹੋਏ ਆਪਣੇ ਆਪ ਨੂੰ ਬੰਦਕ ਬਣਾ ਕੇ ਰੱਖੇ ਬੰਦਕ ਬੰਦ ਕੋਤਾ ਕੈਦੀ ਕੈਦੀ ਸਮਝ ਕੇ ਰਹੇ ਘੋੜਾ ਜੁੜਿਆ ਹੋਇਆ ਤਾਂਗੇ ਨੂੰ ਕੈਦੀ ਹੁੰਦਾ ਹਿੱਲ ਕੇ ਦਿਖਾਵੇ ਤੇ ਇਧਰ ਐ ਰਹਿ ਜਿਵੇਂ ਘੋੜਾ ਜੁੜਿਆ ਹੁੰਦਾ ਤਾਂਗੇ ਟੁਕੜੇ ਕਿਦੋਂ ਨਿਕਲਦਾ ਬੰਦਕ ਬਣ ਜਵੇ ਬੰਦਕ ਹੋਏ ਤੇ ਬਿਨਾਂ ਹੁਕਮ ਦੇ ਵਿੱਚ ਚੱਲੇ ਨਹੀਂ ਸਕਦਾ ਇਹ ਮੰਨ ਕੇ ਚੱਲੇ ਵੀ ਮੈਂ ਕੁਝ ਕਰ ਨਹੀਂ ਸਕਦਾ ਘੋੜੇ ਨੂੰ ਪਤਾ ਹੁੰਦਾ ਮੈਂ ਨਹੀਂ ਹੁਣ ਕੁਝ ਕਰ ਸਕਦਾ ਮੇਰੇ ਕਿਤੇ ਕੁਝ ਨਹੀਂ ਹੋਣਾ ਹੁਣ ਚੱਲਣਾ ਹੀ ਪੈਣਾ ਸਿੱਧੇ ਹੋ ਕੇ ਤਾਂ ਚੱਲਦਾ ਪਹਿਲਾਂ ਪਹਿਲਾਂ ਬਥੇਰਾ ਕਰਦਾ ਜਾਣ ਜਾਣ ਹੁੰਦਾ ਨਾ ਤਾਂ ਕਿ ਦੋ ਦਿਨ ਪਹਿਲਾਂ ਹੁੰਦਾ ਹੀ ਨਹੀਂ ਜੇ ਆਉਂਦਾ ਫਿਰ ਬਥੇਰੇ ਹੋਰ ਹਿੱਲੇ ਕਰਦਾ ਫਿਰ ਆਖਰ ਪਤਾ ਲੱਗ ਜਾਂਦਾ ਫਿਰ ਚੱਲ ਪੈਂਦਾ ਚੱਲਣ ਲੱਗ ਜਾਂਦਾ ਇਹ ਮੈਂ ਬੰਦ ਕਰਦਾ ਬੰਦਕ ਹੋਏ ਬੰਦ ਸੁਧ ਲੈ ਬੰਦ ਸੁਧ ਲੈ ਬੰਦ ਸੁਧ ਲੈ ਜਿਹੜੇ ਬੰਧਨ ਨੇ ਨਾ ਪਏ ਹੋਏ ਮਾਇਆ ਦੇ ਫਿਰ ਉਹਨਾਂ ਵੱਲ ਝਾਕਦਾ ਵੀ ਫਿਰ ਬੰਧਨ ਕੱਟਣ ਲੱਗਦਾ ਆਪਣੇ ਬੰਦ ਨੂੰ ਬਹੁਵਚਨ ਹੈ ਥੋੜੇ ਨੂੰ ਬੰਨਣਾ ਦਾ ਨਹੀਂ ਪਤਾ ਆਪਣੇ ਦਾ ਮੈਂ ਬੰਨਣਾ ਦੇ ਵਿੱਚ ਹੁਕਮ ਦੇ ਬੰਨਣ ਜਾ ਕੇ ਮਾਇਆ ਦੇ ਬੰਧਨ ਕੱਟੇ ਜਿੰਨਾ ਚਿਰ ਹੁਕਮ ਦੇ ਬੰਨਣ ਚ ਨਹੀਂ ਆਉਂਦਾ ਮਾਇਆ ਦੇ ਬੰਨਣ ਦੇ ਵੱਲ ਧਿਆਨ ਨਹੀਂ ਜਾਂਦਾ ਮਾਇਆ ਦੇ ਬੰਨਣ ਦੇ ਵਿੱਚ ਮਾਇਆ ਦੇ ਬੰਧਨ ਨੇ ਜਿਹੜੇ ਉਹਨਾਂ ਨੂੰ ਮਜ਼ਬੂਤ ਕਰੀ ਜਾਂਦਾ ਸਗੋਂ ਕਿਉਂ ਹੁਕਮ ਦੇ ਵਿੱਚ ਨਹੀਂ ਰਹਿੰਦਾ ਕਿਉਂ ਮੰਨਦੇ ਹੁਕਮ ਨੂੰ ਬੰਦਾ ਕੋਈ ਬੰਨਣ ਹੋਰ ਪਿਆ ਹੋਇਆ ਤਾਂ ਨਹੀਂ ਬੰਦਾ ਇਹਦਾ ਤਾਂ ਹੁਕਮ ਨਾਲ ਜੋੜਿਆ ਹੋਇਆ ਉਹਨੂੰ ਉਧਰ ਕਿਤੇ ਪਹਿਲਾਂ ਜੁੜਿਆ ਹੋਇਆ ਦੋਹਾਂ ਦੇ ਵਿੱਚ ਦੋਹਾਂ ਦਾ ਖਿੱਚ ਪੈਂਦੀ ਹੈ ਉਧਰ ਤਾਂ ਮਨ ਲੋਭ ਚਾਹੁੰਦਾ ਹੈ ਇਧਰ ਸੰਤੋਖ ਚਾਹੁੰਦਾ ਜਦ ਸੰਤੋਖ ਵਾਲਾ ਬੰਨਣ ਪੈਂਦਾ ਫਿਰ ਲੋਭ ਵਾਲਾ ਬੰਨਣ ਟੁੱਟਦਾ ਇੱਕ ਟੁੱਟੂ ਦੋਹਾਂ ਚ ਕੋਈ ਤੋੜ ਲਵੇ ਚਾਹੇ ਤਾਂ ਸੰਤੋਖ ਵਾਲਾ ਤੋੜ ਲੈ ਚਾਹੇ ਲੋਭ ਵਾਲਾ ਤੋੜ ਲੈ ਫਿਰ ਲੋਭ ਵਾਲੇ ਨੂੰ ਢਿੱਲਾ ਕਰਨਾ ਪੈਣਾ ਜੇ ਤਾਂ ਉਹ ਚੱਲੇ ਪਾਣੇ ਚ ਫਿਰ ਤਾਂ ਕਹਿੰਦਾ ਵੀ ਲੋਭ ਵਾਲਾ ਬੰਨਣ ਕੱਟੋ ਵੀ ਇਹ ਨਹੀਂ ਚੱਲਣ ਦਿੰਦਾ ਕਿਹੜਾ ਔਗਣ ਹੈ ਜਿਹੜਾ ਤੁਹਾਨੂੰ ਮੰਨਣ ਹੁਕਮ ਦੇ ਵਿੱਚ ਨਹੀਂ ਰਹਿਣ ਦਿੰਦਾ ਧਿਆਨ ਫੇਰ ਜਾਊ ਤੁਹਾਡਾ ਔਗਣ ਵਿੱਚ ਵਰਨਾ ਔਗਣ ਧਿਆਨ ਨਹੀਂ ਜਾਣਾ ਬੰਦਕ ਹੋਏ ਬੰਦ ਸੁਧ ਲਹਿ ਬੰਦ ਸੁਧ ਲਹਿ ਤਾਂ ਧਿਆਨ ਜਾਊਗਾ ਵਰਨਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਮੇਰੇ ਚੌਕੜ ਕਿੱਥੇ ਹੈ ਬਹੁਤ ਘੁਮਾ ਕੇ ਗੱਲ ਕਹੀ ਹੋਈ ਹੈ ਬੰਦ ਸੁੱਤ ਲੈ ਕਿਹਦੇ ਬੰਦਾ ਜੀ ਸੁੱਤ ਆਪਣੇ ਆਪਣੇ ਜਿਹੜੇ ਬੰਦਨ ਪਾਏ ਹੋਏ ਨੇ ਝੂਠੀ ਮਾਇਆ ਆਪ ਬਤਾਇਆ ਝੂਠੀ ਮਾਇਆ ਨੇ ਨੇ ਆਪਣੇ ਆਪ ਨੂੰ ਆਪ ਬਤਾਇਆ ਹੋਇਆ ਪਤਾ ਹੀ ਨਹੀਂ ਲੱਗਿਆ ਕਦ ਬੰਨਿਆ ਗਿਆ ਮਾਇਆ ਦਾ ਬੰਨਦਾ ਰਿਹਾ ਪਤਾ ਨਹੀਂ ਲੱਗਿਆ ਜਿਹੜਾ ਵਿਆਦ ਸੀ ਨਾ ਵਿਆਦ ਆਦ ਵਿਆਦ ਕੇ ਬੰਦਨ ਜੇ ਤੱਕ ਨਾਮ ਕੇ ਲਏ ਤਾਂ ਸਭਾ ਛੁੱਟ ਜਾਈ ਜੇ ਗਿਆਨ ਹੋਇਆ ਫਿਰ ਛੁੱਟੇ ਜੇ ਹੁਕਮ ਚੱਲਿਆ ਫਿਰ ਛੁੱਟੇ ਦਸੂ ਦੀ ਬਾਣੀ ਹੈ ਬਿਲਗੀ ਨਾ ਆਗੇ ਬਕਤੀ ਆਦ ਬਿਆਤ ਕੇ ਬੰਧਨ ਜੇ ਤੱਕ ਨਾਮ ਕੇ ਲੈ ਤੇ ਸਵਾਇ ਛੁੱਟ ਜਾਈ ਨਾਮ ਕੇ ਲੈ ਤਾਂ ਨਾਮ ਉਚਾਰਨ ਕਰਕੇ ਨਹੀਂ ਛੁੱਟਦੇ ਨਾਮ ਪ੍ਰਾਪਤ ਕਰਕੇ ਛੁੱਟਦੇ ਜਾਂ ਨਾਮ ਮਿਲ ਜਾਂਦਾ ਹੈ ਜਦ ਉਹਨੇ ਅੰਮ੍ਰਿਤ ਪ੍ਰਭ ਦਾ ਨਾਮ ਹੈ ਦੇਹੀ ਵਿੱਚ ਕਾ ਦਾ ਹੈ ਅੰਦਰੋਂ ਮਿਲ ਜਾਂਦਾ ਹੈ ਜਿਹੜਾ ਦਬਿਆ ਹੈ ਖਜ਼ਾਨਾ ਜਦ ਮਿਲ ਜਾਂਦਾ ਹੈ ਫਿਰ ਜਾ ਕੇ ਛੁੱਟਦੇ ਨੇ ਆਜ ਵਿਆਹ ਦੇ ਬੁੱਧਰ ਪਾਣਾ ਬੰਨੇ ਤੋਂ ਬਿਨਾਂ ਆਜ ਵਿਆਹ ਦੇ ਬੁੱਧਰ ਛੁੱਟਦੇ ਹੀ ਨਹੀਂ ਔਰ ਨਾਮ ਲਏ ਤੋਂ ਬਿਨਾਂ ਪਾਣਾ ਵਧੇ ਨਹੀਂ ਜਾ ਸਕਦਾ ਗੁਰਬਾਣੀ ਦਾ ਗਿਆਨ ਪੂਰਾ ਸਮਝੇ ਤੇ ਬਿਨਾਂ ਪਾਣਾ ਵਧੇ ਨਹੀਂ ਜਾ ਸਕਦਾ ਪਾਣਾ ਮੰਨੇ ਤੋਂ ਬਿਨਾ ਬੰਦਣਾ ਦਾ ਪਤਾ ਹੀ ਨਹੀਂ ਲੱਗਦਾ ਫਿਰ ਛੁੱਟੋਗੇ ਨਾਮ ਕੇ ਲੈ ਤੇ ਸਵੇ ਛੁੱਟ ਜਾਈ ਛੁੱਟ ਜਾਈ